ਨਾਮੇ ਰਾਤੇ ਹੋਮੇ ਜਾਏ ਜਿਹਨਾਂ ਨੂੰ ਨਾਮ ਦਾ ਰੰਗ ਚੜ ਗਿਆ ਨਾਮ ਦਾ ਰੰਗ ਤੇ ਰੰਗੇ ਗਏ ਸੰਕਾਰ ਚ ਰਹਿ ਗਏ ਇਹਦਾ ਮਤਲਬ ਨਾਮ ਦਾ ਰੰਗ ਪਹਿਲਾਂ ਚੜਦਾ ਹੈ ਚੜਦੇ ਚੜਦੇ ਹੰਕਾਰ ਚਲੇ ਜਾਂਦਾ ਨਾਮ ਦਾ ਰੰਗ ਚੜਦਾ ਕਿ ਨਾਮ ਦਾ ਰੰਗ ਨਾਮ ਜਪਣ ਨਾਲ ਨਹੀਂ ਚੜਦਾ ਗੁਰਬਾਣੀ ਜਪਣ ਨਾਲ ਚੜਦਾ ਜਪਣੀ ਗੁਰਬਾਣੀ ਹੈ ਨਾਮ ਨਹੀਂ ਜਪੀਦਾ ਹੁੰਦਾ ਗੁਰਬਾਣੀ ਜਪਣ ਨੂੰ ਨਾਮ ਹੀ ਆਪਣਾ ਲੈਣੇ ਆ ਗੁਰਬਾਣੀ ਸਮਝਣ ਨੂੰ ਨਾਮ ਹੀ ਆਪਣਾ ਲੈਣੇ ਗੁਰਬਾਣੀ ਚੋਂ ਕਿ ਹੋਇਆ ਹੈ ਗੁਰਬਾਣੀ ਚ ਮੱਖਣ ਰੜਕੇ ਉਹਨੂੰ ਕੱਢ ਕੇ ਬਾਹਰ ਖਾਣਾ ਇਹੀ ਨਾਮ ਜਪਣਾ ਉਹ ਨਾਮ ਆਪਣਾ ਕੀ ਹੈ ਹਰ ਕਾ ਬਲੋਪਣਾ ਬਲੋਪਾ ਮੇਰੇ ਭਾਈ ਇਹ ਸਭ ਕੁਝ ਕਿਉਂ ਲਿਖਿਆ ਹੈ ਇੰਨਾ ਕੁਝ ਕਿਉਂ ਲਿਖਿਆ ਹੈ ਤਾਂ ਕਿ ਮਾਲਾ ਫੇਰ ਕੇ ਵੈਰੂ ਵੈਰੂ ਨਾ ਕਰਨ ਲੱਗ ਜਾਣ ਆਰਾਮ ਆਰਾਮ ਕਰੀ ਜਾਣ ਰਾਮ ਨਾਮ ਤੇ ਸਭ ਕੁਝ ਥੱਲੇ ਹੈ ਗੁਰਬਾਣੀ ਪਿੱਛੋਂ ਅਗਰ ਉਹਨੇ ਕਹਿਤਾ ਉਦਾਹਰਣ ਜਿਹੀ ਕਿਹਾ ਹੈ ਰਾਮ ਨਾਮ ਉਰਮੇ ਰਾਮ ਨਾਮ ਉਰਮੇ ਹੈ ਰਾਮ ਨਾਮ ਸਾਰਿਆਂ ਦੇ ਹਿਰਦੇ ਵਿੱਚ ਹੈ ਗਏ ਉਹਨੂੰ ਫੜ ਲੋ ਅੰਤਰਾਤਮਾ ਦੀ ਆਵਾਜ਼ ਨੂੰ ਫੜ ਲੋ ਜਾ ਕੇ ਸਾਹਮਣੇ ਕੋਈ ਉਹਦੇ ਬਰਾਬਰ ਕੋਈ ਵੀ ਨਹੀਂ ਫਿਰ ਵੈਗੁਰੂ ਤਾਂ ਕਿਹਾ ਜੀ ਇੱਥੇ ਇਹ ਕਹਿੰਦੇ ਨਹੀਂ ਤੁਸੀਂ ਪੁੱਛੇ ਇਹ ਕਹਿੰਦੇ ਨਹੀਂ ਇਹਦੇ ਕਹਿੰਦੇ ਨਹੀਂ ਧਿਆਨ ਕੀਤਾ ਕਿਸੇ ਦੂਜੇ ਨਾਲ ਗੱਲ ਕਹਿਤੀ ਉਹ ਫੜ ਲਈ ਗੁਰੂ ਦੀ ਗੱਲ ਛੱਡ ਦਿੱਤੀ ਇਹ ਤਾਂ ਰਿਜ਼ਲਟ ਚਾਹ ਕੇ ਗੱਲ ਕਹੀ ਸੀ ਐਂਡ ਵਿੱਚ ਗੱਲ ਕਹੀ ਸੀ ਜਾ ਕੇ ਸਾਹਮਣੇ ਇਹਦੇ ਬਰਾਬਰ ਕੁਝ ਵੀ ਨਹੀਂ ਚਾਹੇ ਪਹਿਲਾਂ ਕੁਝ ਵੀ ਕਹਿਤਾ ਇਹਦੇ ਬਰਾਬਰ ਨਹੀਂ ਜੋ ਪਹਿਲਾਂ ਜੋ ਕੁਝ ਕਹਿਤਾ ਇਹਦੇ ਬਰਾਬਰ ਹੈ ਹੋ ਨਹੀਂ ਕੋਈ ਜਾ ਕੇ ਸਾਹਮਣੇ ਕੋਈ ਕਹਿੰਦੇ ਪਹਿਲਾਂ ਅਸੀਂ ਕੁਝ ਵੀ ਕਹਿਤਾ ਇਹਦੇ ਬਰਾਬਰ ਨਹੀਂ ਕੋਈ ਤੁਹਾਡਾ ਤਾਂ ਰੱਦ ਹੋ ਗਿਆ ਫਿਰ ਇਹ ਸਾਰੇ ਸਨਾਤਨੀ ਨੇ ਭੇਖ ਬਦਲ ਕੇ ਆ ਗਏ ਸੀ ਸਿੱਖਾਂ 'ਚ ਇਹਨਾਂ ਨੂੰ ਨਹੀਂ ਪਰ ਹੁਣ ਪਤਾ ਵੀ ਅਸੀਂ ਸਨਾਤਨੀ ਹੋ ਸਾਡਾ ਜਨਮ ਕਿੱਥੋਂ ਹੋਇਆ ਹਿਸਟਰੀ ਪੜ੍ਹ ਲੈਣ ਪਤਾ ਲੱਗ ਜੂਗਾ ਇਹਨਾਂ ਦੇ ਬੜੇ ਬੜੇ ਰਾਣੇ ਮੂਰਤੀਆਂ ਲੈਂਦੀਆਂ ਸੀ ਬਾਬੂ ਤੇਜਾ ਸੁਧਿਉ ਜਿਹੜਾ ਖਾਨਦਾਨ ਹੈ ਨਾ ਉਸੇ ਖਾਨਦਾਨ ਚੋਂ ਨੇ ਰੰਦੀ ਸਿੰਘ ਉਹਦੇ ਦਾ ਚੇਲਾ ਸੀ ਕਿਤੇ ਬਹੁਤਾ ਚਿਰ ਹੋਇਆ ਹੁਣ ਕੀ ਗੱਲ ਹੈ ਨਾਮੇ ਰਾਤੇ ਹੋਮੇ ਜਾਏ ਨਾਮ ਦਾ ਰੰਗ ਚੜੇ ਤੇ ਹੋਮੇ ਚਲੀ ਜਾਂਦੀ ਹੈ ਗੁਣ ਤੇ ਤੇਰੀ ਉਤਰਸ ਫੈਲ ਉਤਰਸ ਮੈਲ ਬਿਨੁ ਸਜਾਏ ਹੋਵੇ ਫੈਲ ਜੇ ਗੁਰਬਾਣੀ ਗੁਣ ਗਾਇਨ ਕਰੋਗੇ ਗੁਰਬਾਣੀ ਪੜੋਗੇ ਗੁਰਬਾਣੀ ਸਮਝੋਗੇ ਹੋਵੇ ਆਪੇ ਚਲੀ ਜਾਊਗੀ ਨਾਮ ਨਾਮ ਦਾ ਵਿਰੋਧ ਕਰ ਦਿਆ ਹੋਵੇ ਬਾਣੇ 'ਚ ਚੱਲਣ ਨਹੀਂ ਦਿੰਦੀ ਹੋਵੇ ਤੁਹਾਨੂੰ ਨਾਮ ਦਾ ਕੀ ਵਿਰੋਧ ਕਰਦੀ ਹੈ ਨਾਮ ਬਾਣੇ ਨਾ ਬਾਣੇ ਨੂੰ ਕਹਿੰਦੇ ਨੇ ਹੁਕਮ ਨੂੰ ਕਹਿੰਦੇ ਨੇ ਨਾ ਮੈਂ ਕਹਿਆ ਸਭ ਹੁਕਮ ਆਓ ਜੀ ਹੁਕਮ ਨਾਮ ਹੈ ਏਕੋ ਨਾਮ ਹੁਕਮ ਹੈ ਸਿੱਧੀ ਹੋ ਭਗਤੀ ਪਈ ਹੈ ਸਾਡੇ ਕੋਲ ਏਕੋ ਨਾਮ ਹੁਕਮ ਹੈ ਗੁਰ ਸਤਗੁਰ ਦੀ ਬੁਝਾਈ ਜੀ ਗੁਰਬਾਣੀ ਜੀ ਨੂੰ ਨਾਮ ਕਿਹਾ ਹੁਕਮ ਸਾਨੂੰ ਹੁਕਾਰ ਸਾਡਾ ਬਣ ਜੀ ਨਹੀਂ ਚੱਲਣ ਦਿੰਦਾ ਸਾਡੀ ਮਰਜ਼ੀ ਪਾਣਾ ਪਰਮੇਸ਼ਰ ਦੀ ਮਰਜ਼ੀ ਦੋਬ ਜਿਹੜਾ ਪਰਮੇਸ਼ਰ ਦੀ ਮਰਜ਼ੀ ਚੱਲਦਾ ਹੁਕਮ ਚੱਲਦਾ ਵਿੱਚ ਬੋਹਤ ਬੈਠਾ ਜਾਏ ਨਾ ਬੋਹਤ ਹੈ ਨਾਮ ਨੂੰ ਮੋਹਿਤ ਕਿਹਾ ਹੋਇਆ ਨਾਮ ਦੀ ਵਿਆਖਿਆ ਸਿਰਫ ਇਹ ਹੈ ਹੋਰ ਕੁਝ ਨਹੀਂ ਹੈ ਬਾਕੀ ਹਿੰਦੂ ਮਤ ਵਾਲੀ ਵਿਆਖਿਆ ਲਈ ਫਿਰਦੇ ਨੇ ਗੁਰਬਾਣੀ ਦੀ ਵਿਆਖਿਆ ਦੇਖੋ ਕੀ ਹੈ ਨਾਮ ਦੀ ਗੁਰਬਾਣੀ ਨਾਮ ਕਿਹਨੂੰ ਮੰਨਦੀ ਹੈ ਕਿਵੇਂ ਜਪਣਾ ਇੱਥੋਂ ਪੜੋ ਗੁਰੂ ਤੋਂ ਪੜੋ ਤੁਸੀਂ ਖਬਰੇ ਤੁਹਾਡਾ ਗੁਰੂ ਕੌਣ ਹੈ ਫਿਰ ਇਹਨਾਂ ਦਾ ਜੱਫਾ ਪਾਈ ਬੈਠੇ ਸਿੱਖੀ ਨੂੰ ਗੁਰੂ ਪਤਾ ਨਹੀਂ ਕਿਹਨੂੰ ਬਣਾਇਆ ਹੈ ਤੁਸੀਂ ਖਬਰਾਂ ਕੌਣ ਗੁਰੂ ਹੈ ਕਿੱਥੋਂ ਲੈ ਗਿਆ ਨਕਲ ਹੈ ਇਹ ਜੋ ਸਾਬਤ ਕਰਨ ਗੁਰਬਾਣੀ ਨੂੰ ਗੁਰਬਾਣੀ ਜੋ ਅਸੀਂ ਤਾਂ ਗੁਰਬਾਣੀ ਨੂੰ ਮੰਨਾਂਗੇ ਅਸੀਂ ਨਹੀਂ ਮੰਨਦੇ ਇਹਨਾਂ ਦੀ ਹੋਰ ਕੋਈ ਗੱਲ ਕਿਸੇ ਦੀ ਵੀ ਇਹ ਆਖਣ ਸ਼ਬਦ ਗੁਰੂ ਹੈ ਜੀ ਸਾਡਾ ਜੇ ਨਹੀਂ ਤੁਹਾਡਾ ਸਿੱਖੀ ਤਾਂ ਤੁਸੀਂ ਖਾਰਜ ਜਾਓ ਸਿੱਖੀ ਨਾਲ ਤੁਹਾਡਾ ਕੀ ਸੰਬੰਧ ਹੈ ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਸੱਚ ਰਹੇ ਸਮਾਏ ਜਿਹੜਾ ਨਾਮ ਦਾ ਰੰਗ ਹੈ ਚੜੇ ਗਿਆ ਉਹ ਸੱਚ ਦੇ ਵੀ ਸੁਭਾਏ ਹੋਏ ਨੇ ਉਹ ਜਿਉਂਦੇ ਹੀ ਸਮਾਏ ਹੋਏ ਨੇ ਸੱਚ 'ਚ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਦੇ ਰੰਗ ਚੜੇ ਬਿਨਾ ਜੋਗ ਜੁੜਨਾ ਕਿਵੇਂ ਹੈ ਕਿਹਨੇ ਜੁੜਨਾ ਕਿਹਦੇ ਨਾਲ ਜੁੜਨਾ ਇਹ ਜੁਗਤੀ ਦੀ ਵਿਚਾਰ ਹੋਈ ਨਹੀਂ ਸਕਦੀ ਜੋਗੀਆਂ ਦਾ ਮੁੱਦਾ ਹੀ ਹੋ ਲਿਆ ਜੋ ਜੋ ਮਤ ਜੋ ਮਤਨਾ ਮਤ ਦਾ ਮੁੱਦਾ ਹੀ ਨਾਮ ਦੇ ਸਮਝ ਤੋਂ ਬਿਨਾ ਨਾਮ ਦਾ ਰੰਗ ਚੜੇ ਬਿਨਾ ਹੁਕਮ ਦੀ ਸੋਝੀ ਤੇ ਬਿਨਾ ਕਿਉਂਕਿ ਸਮਾਉਣਾ ਦਾ ਹੁਕਮ ਚ ਹੁਕਮ ਦਾ ਤੁਹਾਨੂੰ ਗਿਆਨ ਕੋਈ ਨਹੀਂ ਉਹੀ ਦਾ ਨਾਦ ਹੈ ਨਾਦ ਦੇ ਵਿੱਚ ਯੋਗੀ ਵੀ ਸੁਣਦੇ ਨੇ ਸੁਣਨਾ ਨਾਦ ਵਿੱਚ ਹੀ ਸੀ ਸੁਣਦੇ ਨੇ ਸਰੀਰ ਦੀ ਟੈਂਟ ਹੈ ਨਾਮ ਉਹ ਹੈ ਜੀ ਕਹਿੰਦੇ ਨਾਮ ਦੇ ਰੰਗ ਚੜੇ ਬਿਨਾ ਨਾਮ ਨਾ ਜੋਗ ਦਾ ਪਤਾ ਹੈ ਨਾ ਉਹਦੀ ਜੂਤੀ ਦੀ ਸਮਝ ਹੈ ਜੋਗ ਦੀ ਜੁਗਤੀ ਨਾਮ ਤੋਂ ਪਹਿਲਾਂ ਪਤਾ ਹੀ ਨਹੀਂ ਲੱਗ ਸਕਦਾ ਪਹਿਲਾਂ ਉਹਦਾ ਗਿਆਨ ਚਾਹੀਦਾ ਧਿਆਨ ਪਿੱਛੋਂ ਚਾਹੀਦਾ ਉਹ ਗਿਆਨ ਪਹਿਲਾਂ ਧਿਆਨ ਪਿੱਛੋਂ ਗੁਰੂ ਸਾਹਿਬ ਨੇ ਕਿਹਾ ਗਿਆਨ ਪਹਿਲਾਂ ਧਿਆਨ ਪਿੱਛੋਂ ਜਿਹੜੀ ਜੀ ਦਾ ਤੁਹਾਨੂੰ ਗਿਆਨ ਹੈ ਨਹੀਂ ਉਹਦਾ ਧਿਆਨ ਕਿਹਨਾਂ ਜੋੜਦੇ ਹੋ ਫਿਰ ਤੁਸੀਂ ਜਿਹਦੇ ਨਾਲ ਧਿਆਨ ਜੋੜਨਾ ਪਹਿਲਾਂ ਉਹਦਾ ਗਿਆਨ ਚਾਹੀਦਾ ਤੁਸੀਂ ਕਹਿੰਦੇ ਧਿਆਨ ਕਰੋ ਗਿਆਨ ਆਪੇ ਆ ਜੂ ਕਿਹਦਾ ਉਹ ਗਿਆਨ ਭਈ ਧਿਆਨ ਕੀਦਾ ਕਰ ਰਿਹਾ ਕੀਦਾ ਧਿਆਨ ਕਰ ਰਹੇ ਉਹ ਗਿਆਨ ਕੀਦਾ ਹੋਊਗਾ ਉਹ ਸੁਪਨਾ ਦੇਖ ਰਹੇ ਨੇ ਭਗਤੀ ਨਹੀਂ ਕਰ ਰਹੇ ਸੁਪਨਾ ਦੇਖ ਰਹੇ ਨੇ ਉਹਨਾਂ ਦੀ ਤਾਂ ਭਗਤੀ ਵੀ ਸੁਪਨਾ ਹੈ ਸੁਪਨਾ ਸੱਚਾ ਨਹੀਂ ਹੁੰਦਾ ਸੁਪਨੇ ਦੇ ਵਿੱਚ ਕੁਝ ਵੀ ਕੀਤਾ ਹੋਇਆ ਸੱਚਾ ਨਹੀਂ ਹੁੰਦਾ ਨਾਮ ਰਤੇ ਪਾਵੇਂ ਮੋਖ ਦੁਆਰ ਨਾਮ ਦੇ ਜਿਹਨੂੰ ਰੰਗ ਚੜਿਆ ਹੋਈ ਮੁਕਤੀ ਦੁਆਰ ਪਾਊਗਾ ਜਿਹਨੂੰ ਗਿਆਨ ਹੈ ਮੁਕਤੀ ਦਾ ਦਵਾਰ ਮੁਕਤੀ ਦੇ ਦਾ ਪਤਾ ਉਹ ਉਹੀ ਪਹੁੰਚੂ ਉੱਥੇ ਨਾਮ ਰਤੇ ਤੇ ਭਵਨ ਸੋਝੀ ਪਾਏ ਹੋਏ ਅਤਨਾ ਭਵਨ ਦੀ ਸੋਝੀ ਤਿੰਨ ਭਵਨ ਮਾਇਆ ਚਰੇ ਤਿੰਨਾ ਲੋਕਾਂ ਦੀ ਸੋਝੀ ਤਿੰਨ ਭਵਨ ਦੀ ਸੋਝੀ ਹੈ ਹਰੇਕ ਲੋਕ ਚ ਸਾਡਾ ਇੱਕ ਭਵਨ ਇੱਕ ਸਾਡਾ ਘਰ ਹੈ ਉਹ ਲੋਕ ਸਾਡਾ ਤਾਂ ਹੈ ਲੋਕ ਸਾਰਿਆਂ ਦਾ ਸ਼ਹਿਰ ਸਾਰਿਆਂ ਦਾ ਸਾਡਾ ਦਾ ਘਰ ਹੈ ਉਹ ਲੋਕ ਸ਼ਹਿਰ ਦਾ ਲੋਕ ਤਾਂ ਸ਼ਹਿਰ ਦਾ ਨਾ ਹੋਣ ਲੋਕ ਤਾਂ ਮੁਲਕ ਦਾ ਨਾ ਹੋਣ ਦੇਸ਼ ਦਾ ਨਾ ਹੋਵੇ ਸਾਡਾ ਉਹ ਕੀ ਹੈ ਸਾਡਾ ਤਾਂ ਭਵਨ ਹੈ ਤੈਨੂੰ ਭਵਨਾਂ ਦੀ ਸੋਚੀ ਤੇਰੇ ਲੋਕਾਂ ਦੀ ਸੋਚੀ ਹੋ ਜਾਂਦੀ ਪਰ ਸਾਨੂੰ ਸਾਰ ਦੂਜਿਆਂ ਦੀ ਸੋਚ ਨਹੀਂ ਕਰਨੀ ਅਸੀਂ ਆਪਣੇ ਦੀ ਕਿਉਂਕਿ ਆਤਮ ਗਿਆਨ ਹੈ ਇਸ ਕਰਕੇ ਭਵਨ ਦੀ ਸੋਚੀ ਦੀ ਗੱਲ ਹੈ ਆਪਣੇ ਤੱਕ ਸੀਮਿਤ ਕਰਤਾ ਆਪਣ ਕਹ ਕੇ ਆਪਣੇ ਦਾ ਤੱਕ ਸੀਮਿਤ ਕਰਤਾ ਤੁਹਾਨੂੰ ਆਪਣੀ ਜੋ ਸੋਚੀ ਹੈ ਸਾਨੂੰ ਦੁਨੀਆ ਤੇ ਕੀ ਲੈਣਾ ਤੇ ਲੋਕ ਦੀ ਸੋਚੀ ਨਹੀਂ ਹੈ ਤੇ ਲੋਕ ਜੇ ਹੀ ਕੁਝ ਵਰਤ ਰਿਹਾ ਹੈ ਤੇ ਲੋਕ ਕੀ ਬਾਤਾਂ ਕਰੇ ਕਹੇ ਗੱਲਾਂ ਤਿੰਨ ਲੋਕ ਦੀ ਹੋਈ ਹੈ ਤਿੰਨ ਭਵਨ ਤਿੰਨ ਲੋਕ ਜੇ ਨਾਨਕ ਨਾਮ ਰਤੇ ਸਦਾ ਸੁਖ ਹੋਏ ਤੁਹਾਨੂੰ ਕਹਿੰਦਾ ਨਾਮ ਰਤੇ ਨਾਮ ਰੰਗ ਜਿਹੜੇ ਤੇ ਹਮੇਸ਼ਾ ਲਈ ਸੁਖ ਹੋ ਗਿਆ ਸਦਾ ਸੁਖ ਹੋ ਗਿਆ ਦੁੱਖ ਵਾਸਤੇ ਫਿਰ ਜਗ੍ਹਾ ਹੀ ਨਹੀਂ ਰਹਿੰਦੀ ਜੇ ਸਦਾ ਸੁਖ ਚਾਹੀਦਾ ਸੱਚਾ ਸੁਖ ਚਾਹੀਦਾ ਤਾਂ ਨਾਮ ਦਾ ਰੰਗ ਚੜਨਾ ਜ਼ਰੂਰੀ ਹੈ ਨਾਮ ਦੇ ਰੰਗ ਬਿਨਾ ਸਦਾ ਸੁਖ ਹੋ ਜਵੇ ਇਹ ਪੋਸੀਬਲ ਨਹੀਂ ਨਾਮ ਰਤੇ ਤੋਂ ਹੀ ਸਦਾ ਸੁਖ ਹੋ ਸਕਦਾ ਹੈ ਔਰ ਹੋ ਜਾਊਗਾ